ਅਗਿਆਨਤਾ ਦੀ ਸ਼ਰਾਰਤ ਅਗਿਆਨਤਾ ਕੀ ਸ਼ਰਾਰਤ ਸੁਖਿੰਦਰ ਸਿੰਘ ਸਭਰਾ ਨੇ ਆਪਣੀ 6ਵੀਂ ਕਿਤਾਬ ਦੇ ਪੰਨਾ 111 ਤੇ ਬਾਣੀਆਂ 5 ਕੇ 3 ਦੇ ਸਰਲੇਖ ਹੇਠ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਬਣਨ ਦੀ ਉਥਾਨਕਾ ਦੇ ਕੇ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਿਤ ਰਹਿਤ ਮਰਿਆਦਾ ਨੂੰ ਪ੍ਰਵਾਨ ਕਰ ਲਿਆ ਫਿਰ ਇਸ ਰਹਿਤ ਮਰਿਆਦਾ ਅਨੁਸਾਰ ਹੀ ਅੱਜ ਕੱਲ ਤਖਤਾਂ ਤੇ ਖੰਡਾ ਪਾਹੁਲ ਤਿਆਰ ਕਰਨ ਲਈ ਜਪ ਜਾਪ ਸਵਈਏ ਚੌਪਈ ਅਤੇ ਆਨੰਦ ਸਾਹਿਬ ਦੀਆਂ ਬਾਣੀਆਂ ਪੜ੍ਹ ਕੇ ਅੰਮ੍ਰਿਤ ਛਕਾਇਆ ਜਾ ਰਿਹਾ ਹੈ ਉਸ ਤੇ ਪ੍ਰਸ਼ਨ ਚਿੰਨ ਲਗਾ ਦਿੱਤਾ ਸਭਰਾ ਨੇ ਇਸੇ ਕਿਤਾਬ ਦੇ ਪੰਨਾ 112 113 ਅਤੇ 114 ਤੇ ਆਪਣੀ ਖੋਜ ਅਨੁਸਾਰ ਹਵਾਲੇ ਦੇ ਕੇ ਨਿਰਣਾ ਦੇ ਦਿੱਤਾ ਇਤਿਹਾਸ ਇਸ ਮਨੌਤ ਦੀ ਕਤਈ ਗਵਾਹੀ ਨਹੀਂ ਦਿੰਦਾ ਕਿ ਸ੍ਰੀ ਦਸ਼ਮੇਸ਼ ਜੀ ਨੇ ਖੰਡਾ ਪਾਹਲ ਤਿਆਰ ਕਰਨ ਲਈ ਕਰਨ ਸਮੇਂ ਅੱਜਕੱਲ ਪੜੀਆਂ ਜਾਣ ਵਾਲੀਆਂ ਬਾਣੀਆਂ ਪੜ ਕੇ ਅੰਮ੍ਰਿਤ ਤਿਆਰ ਕੀਤਾ ਸੀ ਐਸਾ ਦਾਵਾ ਕਰਨਾ ਕੇਵਲ ਲੂਣ ਦਾ ਪਿੰਨਾ ਥੱਪਣ ਦੇ ਸਮਾਨ ਹੈ ਐਸਾ ਹਕੀਕੀ ਸਥਿਤੀ ਵਿੱਚ ਕੀ ਕੀਤਾ ਜਾਵੇ ਸਾਡੀ ਬੇਨਤੀ ਹੈ ਕਿ ਅੱਜ ਕੱਲ ਜਿੰਨਾ ਪੰਜ ਬਾਣੀਆਂ ਦਾ ਪਾਠ ਅੰਮ੍ਰਿਤ ਪਾਣ ਦੇ ਸਮੇਂ ਹੁੰਦਾ ਹੈ ਇਹਨਾਂ ਦਾ ਇਨ ਬਿਨ ਉਲੇਖ ਸਿੰਘ ਸਭਾ ਲਹਿਰ ਤੋਂ ਪਹਿਲਾਂ ਕਿਸੇ ਵੀ ਪ੍ਰਮਾਣ ਇਤਿਹਾਸ ਤੋਂ ਪ੍ਰਾਪਤ ਨਹੀਂ ਹੁੰਦਾ ਜਾਪਦਾ ਹੈ ਕਿ ਸਿੰਘ ਸਭਾ ਲਹਿਰ ਤੋਂ ਪਹਿਲਾਂ ਇਹਨਾਂ ਬਾਣੀਆਂ ਦੀ ਗਿਣਤੀ ਪੱਕੀ ਨਿਸ਼ਚਿਤ ਨਹੀਂ ਸੀ ਡੇਰਿਆਂ ਦੀਆਂ ਵੱਖਰੀਆਂ-ਵੱਖਰੀਆਂ ਗਿਣਤੀਆਂ ਹੋਣਗੀਆਂ ਤਾਂ ਹੀ ਸਿੱਖ ਰਹਿਤ ਮਰਿਆਦਾ ਤਿਆਰ ਕਰਨ ਵਾਲਿਆਂ ਸਿਰ ਸਿੱਖਾਂ ਨੂੰ ਇਹਨਾਂ ਪੰਜ ਬਾਣੀ ਦੀ ਗਿਣਤੀ ਨਿਸ਼ਚਿਤ ਕਰਨੀ ਪਈ ਪਾਠਕ ਆਪ ਹੀ ਅੰਦਾਜ਼ਾ ਲਾਉਣਗੇ ਇਸ ਭਰਾ ਨੇ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਪ੍ਰਬੰਧਕ ਕਮੇਟੀ ਵਿੱਚੋਂ ਪ੍ਰਕਾਸ਼ ਰਹਿਤ ਮਰਿਆਦ ਨੂੰ ਪੰਥ ਪ੍ਰਵਾਨਿਤ ਮੰਨ ਲਿਆ ਫਿਰ ਚਲਾਕੀ ਨਾਲ ਇਸ ਨੂੰ ਨਕਾਰ ਦਿੱਤਾ ਇਸ ਲੰਬੀ ਘਾਲਣਾ ਘਾਲ ਕੇ ਰਹਿਤ ਮਰਿਆਦ ਦਾ ਖਰੜਾ ਤਿਆਰ ਕਰਨ ਵਾਲੇ ਸੁਹਿਰਦ ਸਿੰਘਾਂ ਨੂੰ ਹੀ ਸ਼ੱਕ ਦੇ ਦਾਇਰੇ ਵਿੱਚ ਲਿਆ ਖੜਾ ਕਰ ਦਿੱਤਾ ਹੁਣ ਅਸੀਂ ਪਾਠਕਾਂ ਨੂੰ ਉਹ ਸਰੋਤ ਦੱਸਦੇ ਹਾਂ ਜਿੱਥੇ ਪੰਜ ਬਾਣੀਆਂ ਪੜ੍ਹ ਕੇ ਖੰਡਾ ਪਾਹਲ ਤਿਆਰ ਕਰਨ ਵਾਲੇ ਕਰਨ ਵਾਲੇ ਸਪਸ਼ਟ ਲਿਖਿਆ ਮਿਲਦਾ ਹੈ ਨੰਬਰ 1 ਭਾਈ ਸਰੂਪ ਸਿੰਘ ਕੌਸ਼ਕ ਗੁਰੂ ਦਰਬਾਰ ਦੀਆਂ ਭੱਟ ਵਹੀਆਂ ਤੇ ਆਧਾਰਿਤ ਗੁਰੂ ਦੀਆਂ ਸਾਖੀਆਂ ਸੰਵਾਦ ਸੰਪਾਦਕ ਪਿਆਰਾ ਸਿੰਘ ਪਦਮ ਪ੍ਰਕਾਸ਼ਕ ਸਿੰਘ ਬ੍ਰਦਰਜ਼ ਪੰਨਾ 122 123 ਅੰਤਰਜਾਮੀ ਸਤਗੁਰ ਨੇ ਜਪਜੀ ਕੇ ਪਾਠ ਉਪਰੰਤ ਜਾਪ ਸਵਈਏ ਚੌਪਈ ਜਾਂ ਉਚਾਰਨ ਕਰ ਸ੍ਰੀ ਆਨੰਦ ਸਾਹਿਬ ਦਾ ਪਾਠ ਕੀਆ ਬਾਟਾ ਤਿਆਰ ਹੋਏ ਜਾਣੇ ਕੇ ਬਾਅਦ ਖਲੇ ਹੋਏ ਅਰਦਾਸ ਕੀ ਅੰਤਮ ਤੇਰੇ ਭਾਣੇ ਸਰਬਤ ਕਾ ਭਲਾ ਕਹਿ ਕੇ ਫਤਿਹ ਗਜਾਈ ਅਤੇ ਜੈਕਾਰਾ ਛੋਰਾ ਨੰਬਰ 2 ਡਾਕਟਰ ਗੁਰਮੁਖ ਸਿੰਘ ਜੀ ਦੀ ਕਿਤਾਬ ਭਾਈ ਜੈਤਾ ਜੀ ਜੀਵਨ ਤੇ ਆਧਾਰਿਤ ਪ੍ਰਕਾਸ਼ਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਨਾ 65 ਜਪ ਕੋ ਪਾਠ ਕਰੈ ਸੰਗ ਤਹਿ ਸਿੱਖ ਪਾਤਰ ਦੂਸਰ ਹਾਥ ਧਰੀਜੈ ਪਾਂਚੋ ਮਹਿ ਅਵਰ ਚਾਰ ਜੋ ਹੋਵੈ ਪਾਤਰ ਉਪਰ ਹਾਥ ਰਖੀਜੈ ਆਪਨ ਆਪਨ ਥਾਰ ਇਹ ਪਾਂਚੋਂ ਪਾਂਚ ਹੀ ਬਾਣੀ ਕੋ ਪਾਠ ਪੜੀਜੈ ਜਪ ਜਾਪ ਸਵਈਏ ਚੋਪਈ ਆਨੰਦ ਕੋ ਪਾਠ ਸੋ ਪਾਹਲ ਤਿਆਰ ਕਰੀਜੈ ਪਾਂਚੋਂ ਚਲੈ ਮੁਖ ਪਾਵਹਿ ਜੋ ਜਾਚਕ ਏਤ ਹੀ ਨੇਤਰ ਕੇਸ ਪਵੀਜੈ ਯਾਦ ਰਹੇ ਇਹ ਭਾਈ ਜੀ ਹੀ ਅੰਮ੍ਰਿਤ ਛਕਣ ਤੋਂ ਪਿੱਛੋਂ ਭਾਈ ਸੰਗਤ ਸਿੰਘ ਪ੍ਰਸਿੱਧ ਹੋਏ ਜਿਨ੍ਹਾਂ ਨੇ ਗੁਰੂ ਕਲਗੀਧਰ ਜੀ ਚਮਕੌਰ ਦੀ ਗੜੀ ਵਿੱਚ ਆਪਣੀ ਪੋਸ਼ਾਕ ਅਤੇ ਕਲਗੀ ਲਗਾ ਕੇ ਸ਼ਹੀਦ ਹੋਣ ਦਾ ਹੁਕਮ ਕੀਤਾ ਸੀ ਇਹਨਾਂ ਦੇ ਖਾਨਦਾਨ ਵਿੱਚੋਂ ਹੀ ਸਵਰਗੀ ਧੰਨਾ ਸਿੰਘ ਗੁਲਸ਼ਨ ਦੀ ਸੁਪੁੱਤਰੀ ਕੋਲ ਇਹਨਾਂ ਦੀ ਹੱਥ ਲਿਖਤ ਪੋਥੀ ਪਈ ਹੈ ਨੰਬਰ 3 ਪੰਜ ਬਾਣੀਆਂ ਪੰਜ ਬਾਣੀਆਂ ਜਿਨ੍ਹਾਂ ਦਾ ਅੰਮ੍ਰਿਤ ਤਿਆਰ ਕਰਨ ਵੇਲੇ ਪਾਠ ਕੀਤਾ ਜਾਂਦਾ ਹੈ ਜਪ ਜਾਪ ਚੌਪਈ ਸਵਈਏ ਆਨੰਦ ਮਹਾ ਮਹਾਨ ਕੋਸ਼ ਕਰਤ ਭਾਈ ਕਾਨ ਸਿੰਘ ਨਾਭਾ ਪ੍ਰਕਾਸ਼ਿਤ ਭਾਸ਼ਾ ਵਿਭਾਗ ਪਟਿਆਲਾ ਪੰਨਾ 792 ਹੁਣ ਅਸੀਂ ਪਾਠਕਾਂ ਨੂੰ ਦੱਸਣਾ ਚਾਹਾਂਗੇ ਕਿ ਖਾਲਸਾ ਪੰਥ ਪੰਜ ਪ੍ਰਧਾਨੀ ਹੈ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਜਪਜੀ ਸਾਹਿਬ ਸਾਡਾ ਸਰੀਰ ਪੰਜਾਂ ਤੱਤਾਂ ਦਾ ਹੈ ਪੰਜ ਗਿਆਨ ਇੰਦਰੇ ਪੰਜ ਕਰਮ ਇੰਦਰੇ ਪੰਜ ਵਿਕਾਰ ਪੰਜ ਗੁਣ ਦਇਆ ਧਰਮ ਸਤ ਸੰਤੋਖ ਧੀਰਜ ਪੰਜ ਸਰੋਵਰ ਰਾਮ ਸਰ ਵਿਵੇਕ ਸਰ ਕੌਲ ਸਰ ਸੰਤੋਖ ਸਰ ਅੰਮ੍ਰਿਤ ਸਰ ਪੰਜ ਪਿਆਰੇ ਪੰਜ ਕਕਾਰ ਪੰਜ ਤਖਤ ਖਾਲਸੇ ਦੇ ਅਕਾਲ ਤਖਤ ਸਾਹਿਬ ਕੇਸਗੜ੍ਹ ਸਾਹਿਬ ਦਮਦਮਾ ਸਾਹਿਬ ਪਟਨਾ ਸਾਹਿਬ ਹਜੂਰ ਸਾਹਿਬ ਸਰੀਰ ਅੰਦਰ ਪੰਜ ਕੋਸ਼ ਹਨ ਅੰਨਮਯ ਕੋਸ਼ ਪ੍ਰਾਣਮਯ ਕੋਸ਼ ਮਨਮਯ ਕੋਸ਼ ਵਿਗਿਆਨਮਯ ਕੋਸ਼ ਅਤੇ ਆਨੰਦਮਯ ਕੋਸ਼ ਆਤਮਿਕ ਅਵਸਥਾ ਦੇ ਪੰਜ ਖੰਡ ਧਰਮਖੰਡ ਗਿਆਨਖੰਡ ਸ਼ਰਮਖੰਡ ਕਰਮਖੰਡ ਅਤੇ ਸੱਚਖੰਡ ਪੰਜ ਸ਼ਸਤਰ ਕਲਗੀਧਰ ਦੇ ਹੁਕਮਨਾਮਿਆਂ ਅਨੁਸਾਰ ਪੰਜ ਸ਼ਸਤਰ ਰੱਖਣ ਦਾ ਆਦੇਸ਼ ਹੈ ਕਿਰਪਾਨ ਤਨੁਖ ਬੰਦੂਕ ਕਟਾਰ ਅਤੇ ਬਰਛਾ ਅੰਮ੍ਰਿਤ ਦੇ ਪੰਜ ਚੁਲੇ ਅੱਖਾਂ ਵਿੱਚ ਸੀ ਪੰਜ ਸੀਸ ਵਿੱਚ ਪੰਜ ਚੁਲੀ ਪੀਣ ਲਈ ਦਿੱਤੇ ਜਾਂਦੇ ਹਨ ਅਤੇ ਪੰਜ ਵਾਰੀ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹਾ ਜਾਂਦਾ ਹੈ ਫਿਰ ਸਿੱਖ ਲਈ ਬਾਣੀਆਂ ਘੱਟ ਵੱਧ ਕਿਸ ਤਰ੍ਹਾਂ ਹੋ ਸਕਦੀਆਂ ਹਨ ਇਹ ਸਭ ਮੰਨਦੇ ਹਨ ਕਿ ਖੰਡਾ ਪਹੁਲ ਲਈ ਪੰਜ ਸਿੰਘ ਤਿਆਰ ਬਰ ਤਿਆਰ ਹੁੰਦੇ ਹਨ ਜੇ ਬਾਣੀਆਂ ਤਿੰਨ ਮੰਨੀਏ ਤਾਂ ਬਾਕੀ ਦੋ ਕਿਸ ਲਈ ਹਨ ਇੱਕ ਦੂਜੇ ਦਾ ਮੂੰਹ ਦੇਖਣ ਲਈ ਤਤ ਇਹ ਨਿਕਲਦਾ ਹੈ ਕਿ ਸੁਖਿੰਦਰ ਸਿੰਘ ਅਕਲੋਂ ਖਾਲੀ ਹੈ ਅਤੇ ਪੰਥ ਵਿੱਚ ਪਵਾੜੇ ਪਾਉਣ ਵਾਲਾ ਸ਼ਰਾਰਤੀ ਦਿਮਾਗ ਦਾ ਮਾਲਕ ਹੈ ਬਹੁਤ ਥਾਵਾਂ ਤੇ ਸਕੂਲਾਂ ਆਦਿ ਵਿੱਚ ਲਿਖਿਆ ਹੁੰਦਾ ਹੈ ਵਿਦਿਆ ਮਨੁੱਖ ਦਾ ਤੀਜਾ ਨੇਤਰ ਹੈ ਇਹ ਬ੍ਰਾਹਮਣਵਾਦੀ ਲਾਬੀ ਭਗਤ ਕਬੀਰ ਸਾਹਿਬ ਵਰਗੇ ਸੰਤ ਪੁਰਸ਼ ਨੂੰ ਅਨਪੜ੍ਹ ਕਹਿੰਦੀ ਹੈ ਅਸਲ ਵਿੱਚ ਗੁਰੂਆਂ ਨੇ ਭਗਤਾਂ ਨੇ ਉਸ ਵੇਲੇ ਦੀ ਪੂਰੀ ਵਿਦਿਆ ਹਾਸਲ ਕੀਤੀ ਹੋਈ ਸੀ ਵੱਖ-ਵੱਖ ਕਈ ਭਾਸ਼ਾਵਾਂ ਦੇ ਗਿਆਨ ਉਹਨਾਂ ਪ੍ਰਾਪਤ ਕੀਤੇ ਪਰ ਆਰਐਸਐਸ ਦੀ ਸਿੱਖੀ ਭੇਜ ਭੇਸ ਵਿੱਚ ਇਹ ਲਾਬੀ ਕਹਿੰਦੀ ਹੈ ਕਿ ਸਭ ਉੱਪਰੋਂ ਹੀ ਡਿੱਗਿਆ ਹੈ ਕਿਉਂਕਿ ਇਹ ਸਨਾਤਨੀ ਮਤ ਦੀ ਐਨਕ ਲਗਾ ਕੇ ਗੁਰਬਾਣੀ ਨੂੰ ਦੇਖ ਰਹੇ ਹਨ ਸੰਤਾਂ ਦੇ ਕੌਤਕ ਭਾਗ 6ਵਾਂ ਪੰਨਾ 104 ਸਬਰਾ ਇੰਜ ਆਖਦਾ ਹੈ ਉੱਤਰ ਸਪਸ਼ਟੀਕਰਨ ਤਕਰੀਬਨ ਪਿਛਲੇ 70 80 ਸਾਲ ਤੋਂ ਕਾਮਰੇਡ ਇਹ ਪ੍ਰਚਾਰ ਕਰਦੇ ਆ ਰਹੇ ਹਨ ਕਿ ਅੱਜ ਤੱਕ ਨਾ ਉਹ ਸਕੂਲ ਦੱਸ ਸਕੇ ਜਿੱਥੇ ਭਗਤ ਜਨ ਪੜ੍ਹੇ ਹੋਣ ਤੇ ਨਾ ਹੀ ਉਹ ਯੂਨੀਵਰਸਿਟੀ ਜਿੱਥੇ ਉਹਨਾਂ ਨੇ ਕੋਈ ਡਿਗਰੀ ਲਈ ਹੋਵੇ ਜਦ ਕਿ ਸ਼ੂਦਰਾਂ ਦੇ ਧਰਮ ਸਥਾਨਾਂ ਵਿੱਚ ਜਾਣਾ ਤਾਂ ਇੱਕ ਪਾਸੇ ਕੋਈ ਪਰਛਾਵਾਂ ਤੱਕ ਲੈਣ ਨੂੰ ਰਾਜੀ ਨਹੀਂ ਸੀ ਫਿਰ ਇਹਨਾਂ ਨੇ ਇਹ ਗਿਆਨ ਕਿੱਥੋਂ ਹਾਸਲ ਕੀਤਾ ਇਹ ਸਭਰਾ ਹੀ ਦੱਸ ਸਕਦਾ ਹੈ ਪਰ ਇਸ ਨੇ ਕਿਤਾਬ ਵਿੱਚ ਲਿਖਿਆ ਇਹ ਕਿਤਾਬ ਵਿੱਚ ਨਹੀਂ ਲਿਖਿਆ ਵਿਦਿਆ ਤੀਜਾ ਨੇਤਰ ਹੈ ਠੀਕ ਹੈ ਇਹ ਤੀਜਾ ਨੇਤਰ ਰਿਸ਼ਵਤਖੋਰ ਬਲਾਤਕਾਰੀ ਕਾਲਾ ਅਫਗਾਨਾ ਦਾ ਭੀ ਖੁੱਲਿਆ ਹੋਇਆ ਸੀ ਪਟਿਆਲਾ ਸੈਂਟਰ ਜੇਲ੍ਹ ਵਿੱਚ ਵਕੀਲ ਡਾਕਟਰ ਜੱਜ ਪੁਲਿਸ ਅਫਸਰ ਸਭ ਬੈਠੇ ਹਨ ਜਿਨ੍ਹਾਂ ਦਾ ਇਹ ਤੀਸਰਾ ਨੇਤਰ ਖੁੱਲਿਆ ਹੋਇਆ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਸਾਬਕਾ ਵਾਈਸ ਚਾਂਸਲਰ ਪੀਐਸ ਜੇਲ੍ਹ ਦੀ ਹਵਾ ਖਾ ਰਿਹਾ ਹੈ ਇਹ ਸਾਰੇ ਗੁਰਬਾਣੀ ਇਸ ਬਾਰੇ ਗੁਰਬਾਣੀ ਨੇ ਕਿਹਾ ਹੈ ਪੜਿਆ ਮੂਰਖ ਆਖੀਐ ਜਿਸ ਲਬ ਲੋਭ ਅਹੰਕਾਰਾ ਨਾਨਕ ਸੋ ਪੜਿਆ ਸੋ ਪੰਡਤ ਬੀਨਾ ਜਿਸ RAM ਨਾਮ ਗਲਹਾਰ ਜੋ ਪ੍ਰਾਣੀ ਗੋਬਿੰਦ ਆਵੇ ਪੜਿਆ ਅਨਪੜਿਆ ਪਰਮਗਤ ਪਾਵੈ ਸੰਤ ਅਤਰ ਸਿੰਘ ਜੀ ਕਸ਼ਮੀਰ ਵਿੱਚ ਕੀਰਤਨ ਕਰ ਰਹੇ ਸਨ ਭਾਈ ਕਾਨ ਸਿੰਘ ਜੀ ਨਾਭਾ ਉੱਥੇ ਪਹੁੰਚ ਗਏ ਭਾਈ ਸਾਹਿਬ ਦੇ ਮਨ ਵਿੱਚ ਫੁਰਨਾ ਉੱਠਿਆ ਕਿ ਸੰਤ ਕੇਵਲ ਸਿੱਧੀ ਧਾਰਨਾ ਹੀ ਪੜਨ ਜਾਣਦੇ ਹਨ ਦੀਵਾਨ ਦੀ ਸਮਾਪਤੀ ਦੇ ਜਦ ਭਾਈ ਸਾਹਿਬ ਸੰਤਾਂ ਨੂੰ ਮਿਲੇ ਤਾਂ ਸੰਤ ਕਹਿਣ ਲੱਗੇ ਭਾਈ ਸਿੱਧੇ ਕੀਰਤਨ ਦੀ ਹੀ ਲੋੜ ਹੈ ਜੇ ਕਹੋ ਤਾਂ ਰਾਗ ਵੀ ਸੁਣਾ ਦਿੰਦੇ ਹਾਂ ਸੰਤਾਂ ਨੇ ਇੱਕ ਸ਼ਬਦ ਦਰਬਾਰੀ ਕਨਰਾ ਤੇ ਦੂਸਰਾ ਪੂਰੀਆ ਤਨਾਸਰੀ ਵਿੱਚ ਸੁਣਾਇਆ ਭਾਈ ਕਾਨ ਸਿੰਘ ਜੀ ਅਚਰਜ ਹੋ ਗਏ ਜੋ ਉਸਤਾਦ ਦੀਆਂ ਮਾਰਾਂ ਖਾ ਕੇ ਵੀ ਸਿੱਖਣਾ ਮੁਸ਼ਕਲ ਹੈ ਸੰਤਾਂ ਨੇ ਬਗੈਰ ਕਿਸੇ ਸਾਜ਼ ਤੋਂ ਸੁਣਾ ਦਿੱਤਾ ਸਾਨੂੰ ਤਾਂ ਇਹ ਗੱਲ ਭਾਈ ਕਾਨ ਸਿੰਘ ਦੇ ਸੁਪੁੱਤਰ ਭਾਈ ਭਗਵੰਤ ਸਿੰਘ ਹਰਜੀ ਨੇ ਸੁਣਾਈ ਪਰ ਇਹ ਗੱਲ ਬੜੂ ਸਾਹਿਬ ਵੱਲੋਂ ਪ੍ਰਕਾਸ਼ਿਤ ਸੰਤਾਂ ਦੀ ਜੀਵਨ ਕਥਾ ਵਿੱਚ ਵੀ ਹੈ